ਜਿਉ ਮੈਲੇ ਬਾਹਰੋਂ ਨਿਰਮਲ ਜਿਉ ਮੈਲੇ ਬਾਹਰੋਂ ਨਿਰਮਲ ਅੰਦਰੋਂ ਤਾਂ ਮੈਲੇ ਨੇ ਬਾਹਰੋਂ ਨਿਰਮਲ ਨੇ ਕੌਣ ਪੰਡਤ ਸੰਤ ਨੇ ਧਾਰਮਿਕ ਬੰਦਿਆਂ ਦੀ ਗੱਲ ਕਰਦੇ ਜਿਹੜੇ ਬੰਦੇ ਧਾਰਮਿਕ ਨੇ ਨਾ ਬਾਹਰੋਂ ਬੜੇ ਉਜਲੇ ਨੇ ਅੰਦਰ ਬਲੀਦ ਤੇ ਕੇ ਕਪੜੇ ਮੈਲੇ ਚਿਤ ਹਾਂ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਮੈਲੇ ਤੇਰੀ ਜਨਮ ਜੂਏ ਹਾਰਿਆ ਬਹੁਤ ਸਾਰੇ ਸਮਝ ਲਓ ਉਹਨਾਂ ਨੇ ਜਨਮ ਜੂਏ ਚ ਹਾਰ ਲਿਆ ਸੰਤ ਬੜੇ ਉੱਜਲ ਦੇ ਬਾਹਰੋਂ ਜਿਹਦੇ ਤੇ ਸਾਰੇ ਬੜੇ ਚਿੱਟੇ ਕੱਪੜੇ ਰੱਖਦੇ ਉੱਧਰ ਮਿਲਿਆ ਵਾਏ ਮਾਇਆ ਕਰਦੇ ਫਿਰਦੇ ਨੇ ਉੱਧਰ ਕਪਟ ਹੈ ਤਾਂ ਸਭ ਲੈਂਦਾ ਹੈ ਜਿਹਨੇ ਜਨਮ ਜੂਏ ਹਾਰਿਆ ਉਹ ਜਨਮ ਆਪਣਾ ਜੂਏ ਹਾਰ ਲਿਆ ਕਿਸੇ ਦਾ ਕੋਈ ਨੁਕਸਾਨ ਕਿਸੇ ਦਾ ਵੀ ਕੀਤਾ ਉਹਦਾ ਵੀ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਉਹ ਆ ਪੜ ਲੈਂਦੇ ਜੇ ਛੱਡ ਦਿੰਦੇ ਕੰਮ ਹੁਣ ਵੀ ਛੱਡ ਦੇਣ ਚੰਗੇ ਰਹਿਣਗੇ ਤੇਰੀ ਜਨਮ ਜੂਏ ਲੋਕ ਇਹਨਾਂ ਨੂੰ ਸੰਤ ਕਹਿੰਦੇ ਨੇ ਗੁਰਬਾਣੀ ਕਹਿੰਦੀ ਜਨਮ ਜੂਏ ਹਾਲ ਕਿਉਂਕਿ ਤਿਸਰਾ ਵੱਡਾ ਰੋਗ ਲੱਗਾ ਮਾਇਆ ਦੀ ਤ੍ਰਿਸ਼ਨਾ ਇਹਨਾਂ ਦੇ ਅੰਦਰ ਸਾਰਿਆਂ ਦੇ ਮਰਨ ਮਨੋਂ ਵਿਸਾਰਿਆ ਮਰਨ ਮਨੋਂ ਵਿਸਾਰਿਆ ਹੈ ਉਹ ਜਾ ਮਰੇ ਜਾਣਾ ਤੇ ਤ੍ਰਿਸ਼ਨਾ ਤੇ ਮਾਇਆ ਇਕੱਠੀ ਕਰਕੇ ਤੁਸੀਂ ਲੈਣਾ ਕੀ ਆ ਕੀ ਪਤਾ ਕਦੋਂ ਸਾਹ ਮੁੱਕ ਜਾਣਾ ਨੇ ਰਹਿਣ ਦੋ ਤੁਸੀਂ ਕਰੋੜ ਕਰੋੜ ਦੀ ਕਾਰ ਕੀ ਕਰਨੀ ਆ ਲੈ ਕੇ ਇਹ ਬਦਾਮੀ ਦੇ ਸਵਾ ਕੁਝ ਨਹੀਂ ਰੱਖਿਆ ਇਹ ਬਦਨਾਮੀ ਉਸੇ ਦੀ ਹੁੰਦੀ ਆ ਜਿਹੜਾ ਵੱਡਾ ਨੌ ਜਿਹੜਾ ਵੱਡਾ ਉਧਰ ਆਉਂਦਾ ਨਾ ਉਹਦੀ ਜ਼ਿਆਦਾ ਉਹਦੀ ਵੱਡੀ ਬਦਰਾਮੀ ਹੁੰਦੀ ਹੈ ਸੰਸਾਰ ਦੇ ਵਿੱਚ ਉਹਦੀ ਬਦਨਾਮੀ ਵੱਡੀ ਹੁੰਦੀ ਹੈ ਵਿਰੋਧ ਉਹਦਾ ਹੀ ਵੱਡਾ ਹੁੰਦਾ ਬਾਦਲ ਦਾ ਵਿਰੋਧ ਕਿਉਂ ਹੁੰਦਾ ਵੱਡਾ ਨਾ ਅਜੀਬ ਨਸਰ ਸੀ ਦਾ ਤੇ ਨਹੀਂ ਹੁੰਦਾ ਕਿਸੇ ਦਾ ਜਿੱਦਾਂ ਵੱਡਾ ਵਾ ਉਹਦਾ ਵੱਡਾ ਵਿਰੋਧ ਜਿੱਦਾਂ ਕੋਈ ਵੱਡਾ ਆਦਮੀ ਉਹਦਾ ਵਿਰੋਧ ਵੀ ਉਹਦਾ ਵੱਡਾ ਹੀ ਹੋਊਗਾ ਚਾਹੇ ਗਲਤ ਹੋਵੇ ਚਾਹੇ ਠੀਕ ਹੋਵੇ ਉਹ ਗੱਲ ਦੂਸਰੀ ਹੈ ਵਿਰੋਧੀ ਇਹਨਾਂ ਦਾ ਵਿਰੋਧ ਕਰਨਾ ਚੰਗਾ ਕੰਮ ਕਰੇ ਤਾਂ ਵੀ ਵਿਰੋਧ ਕਰਨਾ ਫਿਰ ਵਾਲਾ ਕਰੇ ਫਿਰ ਤਾਂ ਸਾਰੇ ਕਰਨਗੇ ਹੱਕ ਵਾਲਿਆਂ ਨੂੰ ਵਾਲਾ ਕਰੇ ਚੰਗਾ ਕਰੇ ਵਿਰੋਧ ਕਰਨਾ ਹੀ ਨਹੀਂ ਇਹ ਸੰਸਾਰ ਹੈ ਤਾਂ ਇਹੋ ਜਿਹਾ ਚੱਲੂਗਾ ਜੇ ਸੰਤ ਸਿਆਸੀ ਤੌਰ ਤੇ ਸਿਆਸਤ ਵਿੱਚ ਆ ਗਏ ਤਾਂ ਉਹ ਇਸੇ ਕੈਟਾਗਰੀ ਚ ਆਉਂਦੇ ਜਿਉ ਮੜੇ ਬਾਰੂ ਗੋਲਕ ਦੇ ਹੱਥ ਚਲੀ ਗਈ ਉਹਨਾਂ ਦੀ ਸੁਰਤੀ ਗੋਲਕ ਤੇ ਚਲੀ ਗਈ ਜੋ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਉਹਨਾਂ ਦਾ ਗਲਤ ਹੈ ਪ੍ਰਚਾਰ ਤਾਂ ਗੁਰਮਤਿ ਕਰ ਨਹੀਂ ਰਹੇ ਹੋ ਗੁਰਮਤਿ ਦਾ ਗਿਆਨ ਹੈ ਹੀ ਨਹੀਂ ਉਹਨੂੰ ਗੁਰਮਤਿ ਦਾ ਗਿਆਨ ਉਹਨਾਂ ਨੇ ਖੋਜ ਕੀਤੀ ਹੋਈ ਨਹੀਂ ਇਹ ਤਾਂ ਭੁੱਖ ਹੈ ਉਹ ਨਹੀਂ ਦੇ ਦਰ ਆਪਣੇ ਆਪ ਨੂੰ ਰੋਲ ਮਾਡਲ ਤਾਂ ਬਣਾਇਆ ਹੀ ਨਹੀਂ ਉਹਨਾਂ ਨੇ ਆਪਣੇ ਆਪ ਨੂੰ ਗੁਰਬਾਣੀ ਅਨੁਸਾਰ ਢਾਲਿਆ ਹੀ ਨਹੀਂ ਉਹਨਾਂ ਨੇ ਇਹ ਸਭ ਉਹਨਾਂ ਦਾ ਪਖੰਡਾ ਹੈ ਜੋ ਕਹਿਣਾ ਸੀ ਜੀ ਪ੍ਰਚਾਰ ਕਰਨ ਖਾਤਰ ਕਰਦੇ ਆ ਤਾਂ ਇਲੈਕਸ਼ਨ ਲੜਦੇ ਆ ਇਹ ਕਰਦੇ ਇਹ ਸਭ ਪਖੰਡਾ ਹੈ ਇਹਦਾ ਗੱਲਾਂ ਹੁੰਦੀਆਂ ਨੇ ਕਹਿਣ ਦੀਆਂ ਸਿਆਸਤਦਾਨ ਕਹਿੰਦੇ ਕੁਝ ਹੁੰਦੇ ਨੇ ਕਰਦੇ ਕੁਝ ਹੁੰਦੇ ਨੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਸਾਰਿਆ ਮਰਨ ਮਨੋਂ ਵਸਾਰਿਆ ਜਿਹੜਾ ਸੰਤ ਹੋ ਗਿਆ ਉਹਨੇ ਲੈਣਾ ਕੀ ਹੈ ਇਹਨਾਂ ਗੱਲਾਂ ਤੇ ਕੀ ਲੈਣਾ ਉਹਨੂੰ ਸ਼ਾਂਤੀ ਦੀ ਲੋੜ ਹੈ ਸ਼ਾਂਤੀ ਇਹਨਾਂ ਦੇ ਕਿਸੇ ਦੇ ਅੰਦਰ ਹੈ ਨਹੀਂ ਉਹਦਾ ਇਕੱਠੀ ਕੀਤੀ ਨਹੀਂ ਸ਼ਾਂਤੀ ਜਿੰਨਾ ਖਰਚ ਵਧਾਵਾਂਗੇ ਸ਼ਾਂਤੀ ਵਧੂ ਖਰਚ ਵਧਾਇਆ ਸ਼ਾਂਤੀ ਹੈ ਉਹਦੇ ਨਾਲ ਮਨ ਮਨੋ ਵਿਸਾਰਿਆ ਬੇਟਾ ਮੈਂ ਨਾਮ ਉਤਮ ਸੋ ਸੁਣੇ ਨਹੀਂ ਫਿਰ ਜੂ ਬੇਟਾ ਲਿਆ ਉਹ ਕਹਿੰਦਾ ਵੇ ਪੰਡਤ ਨੂੰ ਕਹਿ ਰਹੇ ਨੇ ਬੇਟਾ ਮੈਂ ਨਾ ਹੁਣ ਆ ਬੇਟਾ ਮੈਂ ਨਾ ਉਤਮ ਕਹੇ ਸਿੱਖਾਂ ਨੂੰ ਗਿਆ ਸਿੱਖਾਂ ਦਾ ਬੇਟਾ ਨਾਲ ਕੀ ਸੰਬੰਧ ਸਿੱਖਾਂ ਦਾ ਬੇਦ ਤੋਂ ਖਿਲਾਫ ਨੇ ਹੁਣ ਜਿਹੜੇ ਆਏ ਸਰ ਫਿਰ ਇਹਨਾਂ ਤਾਂ ਬਹੁਤੇ ਹੀ ਖਿਲਾਫ ਨੇ ਬੇਦਾ ਨਾਮ ਲੈ ਤੇ ਅਲਰਜੀ ਹੋ ਜਾਂਦੀ ਹੈ ਇਹ ਕਿਹਨੂੰ ਗਿਆ ਸੀ ਵੇਦਾਂ ਬਿਨਾ ਹੁਤ ਸੋ ਸੁਣੇ ਨਹੀਂ ਜਿਹੜੇ ਵੇਦ ਸੁਣਦੇ ਤੇ ਜਿਹੜੇ ਵੇਦ ਪੜ੍ਹਦੇ ਤੇ ਉਹਨਾਂ ਨੂੰ ਕਿਹਾ ਸੀ ਜਿਹੜੇ ਵੇਦ ਨਾਲ ਜੁੜੇ ਹੋਏ ਤੇ ਹੁਣ ਵੀ ਜੇ ਸਾਨੂੰ ਕਹੇ ਆਦਾ ਨੂੰ ਕੱਢ ਦਿਓ ਸ਼ਬਦ ਨੂੰ ਵਿੱਚੋਂ ਸਿੱਖਾਂ ਨੇ ਕੀ ਕਰਾਉਣਾ ਹੋਣਾ ਤੇ ਕੱਢ ਦੋ ਬਾਬਾ ਨੂੰ ਅੱਧੀ ਬਾਣੀ ਰਹਿ ਜੂਗੀ ਜਿਹਨਾਂ ਦੀ ਇੱਕ ਸ਼ਬਦ ਵੀ ਇਹਨਾਂ ਦਾ ਬੰਨ ਕੇ ਤੱਖਰ ਵੀ ਕੱਢਦਾ ਨਾ ਕਿਤੋਂ ਸਾਰੀ ਬਾਣੀ ਉਹਨਾਂ ਨੂੰ ਪਤਾ ਵੀ ਫਿਰ ਇਹਨੂੰ ਵੱਡਾ ਲਾ ਲਾਂਗੇ ਦੂਏ ਪਾਸੇ ਇਹ ਕਿਹਦੀ ਲਿਖੀ ਹੋਈ ਹੈ ਫਿਰ ਸ਼ਾਇਦ ਕਿਸੇ ਨੇ ਹੋਰ ਨੇ ਪਾਤੀ ਹੋਵੇ ਵੀ ਸ਼ਾਮ ਕਵੀ ਨੇ ਪਾਤੀ ਹੋਵੇ ਸ਼ਾਮ ਕਵੀ ਨੇ ਜਾਂ ਹੋਰ ਕਿਸੇ ਨੇ ਪਾਤੀ ਹੋਵੇ ਸਿੱਖ ਦਾ ਕੀ ਮਤਲਬ ਹੈ ਤੁਹਾਨੂੰ ਸ਼ੰਕੇ ਤਾਂ ਇਹਦੇ ਤੇ ਐਡੀ ਬੜੀ ਕਿਤਾਬ ਲਿਖੀ ਜਾ ਸਕਦੀ ਹੈ ਅੱਜ ਦੇ ਤੇ ਇਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਇਹਨਾਂ ਮੂਰਖ ਕੌਣ ਇਹਨੂੰ ਵਰਤ ਰਿਹਾ ਕਿਉਂ ਵਰਤ ਰਿਹਾ ਇਹਨੂੰ ਕੀ ਪਤਾ ਕੀ ਗੱਲ ਹੈ ਵੇਦਾ ਮੈਂ ਨਾਮ ਉਤਮ ਸਿੱਖ ਨੇ ਕਾ ਸੁਣਾ ਨੇ ਬੇਦਮਨ ਦੱਸ ਕਿਹੜਾ ਸਿੱਖ ਹੈ ਸਿੱਖ ਵਾਸਤੇ ਕੀ ਮਤਲਬ ਰਹਿ ਗਿਆ ਲਾਈਨ ਦਾ ਕੋਈ ਰਹਿ ਗਿਆ ਕੀ ਮਤਲਬ ਹੈਗਾ ਸਾਡੇ ਵਾਸਤੇ ਸਾਡਾ ਵੇਦਾਂ ਨੂੰ ਸੁਣਦੇ ਕੋਈ ਨਹੀਂ ਗ੍ਰੰਥ ਦਾ ਉਹ ਨਵੇਂ ਵੇਦ ਜਿਹੜੇ ਸੁਣਦੇ ਨੇ ਉਹਨਾਂ ਨੂੰ ਸਿੱਖ ਬਣਾਉਣਾ ਅਸੀਂ ਜਿਹੜੇ ਅੱਜ ਬੇਦ ਤੇ ਖੜੇ ਨੇ ਬੇਦ ਸੁਣਦੇ ਨੇ ਉਹਨਾਂ ਵਾਸਤੇ ਬਾਣੀ ਉਹਨਾਂ ਨੂੰ ਸਿੱਖ ਬਣਾਉਣਾ ਇਹ ਜਿਹੜੇ ਹੁਣ ਵਾਲੇ ਸਿੱਖ ਨੇ ਇਹ ਬਣ ਲੈ ਬਸ ਇਹ ਹੈ ਜਿਹੀ ਰਹਿਣਗੇ ਇਹਨਾਂ ਦੀ ਲੋੜ ਨਹੀਂ ਸਾਨੂੰ ਸਿੱਖ ਬਣਨ ਦੀ ਇਹ ਵੱਢ ਨਾ ਵੱਢ ਇਹਨਾਂ ਦੀ ਪਰਵਾਹ ਨਹੀਂ ਆ ਇਹਦਾ ਵਿਗੜ ਗਿਆ ਦੁੱਧ ਇਹਦਾ ਡੋਲਣ ਵਾਲਾ ਹੁਣ ਜਿਹੜੇ ਸੁਣਦੇ ਨੇ ਬੇਦ ਬੇਦ ਤੇ ਖੜੇ ਨੇ ਉਹਨਾਂ ਵਾਸਤੇ ਬਾਣੀ ਉਹ ਸਿੱਖ ਬਣ ਜਾਣੇ ਦੇ ਸਮਝਾ ਕੇ ਉਹਨਾਂ ਨੂੰ ਸਮਝਾਵਾਂਗੇ ਉਹ ਬਣ ਜਾਣਗੇ ਸਿੱਖ ਇਹਨਾਂ ਕਿੰਨੇ ਕਿੰਨੇ 1.5 2 ਕਰੋੜ ਕੋਈ ਗੱਲ ਹੈ ਕਿੰਨੀ ਆਬਾਦੀ ਹੈ ਵਰਲਡ ਦੀ ਇੱਕ ਝਟਕੇ ਜੇ 2 ਕਰੋੜ ਦਾ ਬਣ ਜੂਗਾ ਸਿੱਖ ਸਾਰੀ ਵਰਲਡ ਚੋਂ ਤੇ ਬਣੇ ਫਿਰਦੇ ਨੇ ਕਦੀ ਕਿਤੇ ਫਿਰ ਓਏ ਅਰ ਵਧੀਆ ਵੜਨਗੇ ਸਿੱਖੋ ਇਹਨਾਂ ਨੂੰ ਜੇ 2 4 10 ਲੱਖ ਵੀ ਬਣ ਗਏ ਇਹਨਾਂ ਨੂੰ ਵਧੀਆ ਵੜਨਗੇ ਇਹਨਾਂ ਜੀ ਇਹਨਾਂ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਹੈ ਸੰਸਾਰ 'ਚ ਸੰਸਾਰ ਸਿੱਕੀ ਫੈਲ ਜਾਣੀ ਹੈ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਇਹਨਾਂ ਜਦੋਂ ਥੋੜੇ ਜਿਹੇ ਨਿਕਲਣਗੇ ਜਿਹੜੇ ਨਿਕਲੇ ਉਹਨਾਂ ਦੀ ਪੁੱਛ ਹੋਊਗੀ ਜਿਹੜੇ ਦਾ ਸਿੱਖ ਬਣ ਜਾਣਗੇ ਉਹਨਾਂ ਦੀ ਪੁੱਛ ਰਹੂਗੀ ਦੂਜਿਆਂ ਨੂੰ ਕਿਸੇ ਨੂੰ ਨਹੀਂ ਪੁੱਛੂ ਕਿ ਉਹਨਾਂ ਨੇ ਅਸਲੀ ਅਸਲੀ ਨਾਲ ਕੋਈ ਜਣ ਚਾਹੇ ਕੋਈ ਅੰਗਰੇਜ਼ ਹੋਵੇ ਇਸਾਈਆਂ ਜੋ ਆਵੇ ਚਾਹੇ ਕੋਈ ਇਹਨਾਂ ਜੋ ਆ ਜਾਵੇ ਚਾਹੇ ਮੁਸਲਮਾਨਾਂ ਜੋ ਆ ਜਾਵੇ ਉਹ ਤਾਂ ਨੇ ਸਾਰੇ ਗੁਰਮੁਖ ਇਹਨਾਂ ਨੂੰ ਕਿਸੇ ਨੂੰ ਨਹੀਂ ਪੁੱਛੂ ਐਸਾ ਸਮਾਜ ਜਾਣਾ ਪਹਿਲਾਂ ਵੀ ਤਾਂ ਸੀ ਪਿੱਛੇ ਮੁਸਲਮਾਨ ਪਿੱਛੇ ਪੜ੍ਹਦੇ ਤਰੇ ਗੁਰੂ ਸਾਹਿਬ ਦੇ ਨਾਲ ਸਾਰੇ ਹੀ ਨੇ ਹੁਣ ਈਸਾਈ ਨੇ ਕਿੰਨੇ ਸਿੱਖ ਬਣੇ ਹੋਏ ਨੇ ਉਹਦਾ ਜੋਗੀ ਕੋਲ ਹੈ ਨਹੀਂ ਸੀ ਕੁਝ ਐਸੇ ਸਿੱਖ ਬਣਨਗੇ ਇਹਨਾਂ ਚ ਇੱਕ ਹੋ ਜਾ ਉਹਨਾਂ ਨੂੰ ਲੋੜ ਹੈ ਭੁੱਖ ਹੈ ਉਹਨਾਂ ਦੇ ਅੰਦਰ ਇਹਨਾਂ ਦੇ ਅੰਦਰ ਭੁੱਖ ਮਾਇਆ ਦੀ ਹੈ ਰਾਜ ਦੀ ਹੈ ਇਹਨਾਂ ਅੰਦਰ ਤਾਂ ਭੁੱਖੇ ਹੋਰ ਹਾਂਜੀ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਹੀਂ ਫਿਰੇ ਜੋ ਬੇਤਾਲਿਆ ਫਿਰੇ ਜੋ ਬੇਤਾਲਿਆ ਹੁਣ ਕਿਵੇਂ ਫਿਰਦਾ ਉਹ ਸਾਜ ਕੁਝ ਕਹਿੰਦਾ ਨੇ ਆਪ ਕਿਤੇ ਬੋਲਦਾ ਦਾਲ ਤਾਂ ਉਖੜ ਗਿਆ ਬੇਤਾਲਿਆ ਪੜਨ ਤੇ ਬੇਤਾਲਾ ਹੋਇਆ ਹੋਇਆ ਨਾਮ ਨੂੰ ਹੋਰੇ ਕੋ ਦੱਸ ਇਹ ਵੀ ਬੇਤਾਲੇ ਨੇ ਸਿੱਖ ਨਾਮ ਦਾ ਹੀ ਨਹੀਂ ਪਤਾ ਇਹਨਾਂ ਨੂੰ ਨਾਮ ਕੀ ਹੁੰਦਾ ਉਹ ਬਾਲਾ ਫੜ ਕੇ ਨਾਮ ਜਪਦੇ ਫਿਰਦੇ ਨੇ ਦਸਮ ਪਾਸ਼ਾ ਨੇ ਕਿਹਾ ਨਮਸਤਕ ਨਿਰਲਾਮੇ ਹੇ ਨਿਰਲਾਮੇ ਤੇਰਾ ਨਾਮ ਹੈ ਨਹੀਂ ਕੋਈ ਤੇ ਕੀ ਜਪਦੇ ਨੇ ਮਾਲਾ ਬਣ ਕੇ ਐਉਂ ਪੰਡਤ ਜਪਦਾ ਸੀ ਮਾਲਾ ਨਾਲ ਜਿਵੇਂ ਇਹ ਜਪਦੇ ਨੇ ਇਹ ਤਾਂ ਪੰਡਤ ਦਾ ਮਾਰਗ ਹੈ ਜਿਹੜਾ ਮਾਲਾ ਦਰਸ਼ਨ ਤੋਂ ਵੀ ਬੜੀ ਮਿਲਦਾ ਸੀ ਮਾਲਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਪੰਡਤ ਹਾਂ ਸਿਰ ਧੋਤੀ ਤੇ ਕਾ ਛੜਦਾ ਸੰਤਾਂ ਨੇ ਵੀ ਹੋਰ ਦਰਸ਼ਨ ਸੁਣ ਵੀ ਪੰਡਤ ਨੇ ਬੜੀ ਚਲਾਕੀ ਨਾਲ ਵਾਲਾ ਵਾੜਦੀ ਉਹ ਜਿਹੜਾ ਕੋਈ ਚਲਾਕੀ ਨਾਲ ਬਾੜਦਾ ਉਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਜਿਹੜਾ ਇਹਨਾਂ ਦੇ ਘਰ ਆ ਬੜਿਆ ਉਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੈ ਜਿਹਨੂੰ ਇਹ ਕਹਿੰਦੇ ਨੇ ਉਹ ਬੜਿਆ ਹੋਇਆ ਹੈ ਉਹ ਨਹੀਂ ਮਤ ਜੋ ਪੁੱਠੀ ਹੈ ਜਿਹੜਾ ਇਹਨਾਂ ਦੇ ਉੱਤੇ ਘਰ ਆ ਬੜਿਆ ਖੋਟ ਉਹ ਤਾਂ ਇਹਨਾਂ ਨੂੰ ਗਿਆਨ ਦੇ ਦੀਆਂ ਵਿਦਵਾਨਾਂ ਤਾਂ ਉਹਦਾ ਪਤਾ ਹੀ ਨਹੀਂ ਪਤਾ ਉਦੋਂ ਲੱਗੂ ਜਾਂ ਗੁਰਮਤਿ ਸਮਝ ਆ ਗਈ ਜਿਹਨੂੰ ਸਮਝ ਆ ਗਈ ਉਹਨੂੰ ਪਤਾ ਲੱਗੂ ਉਹਨੂੰ ਦੇਖੂ ਚਾਨਣ ਹੋ ਗਿਆ ਨਾ ਅੰਦਰ ਵੀ ਆ ਗੱਲ ਕਿਤੋਂ ਆਈ ਹੋਈ ਹੈ ਹੋਰ ਬੇਤਾ ਮੈਂ ਨਾਮ ਤੁਮਸੋ ਸੁਣੇ ਨਹੀਂ ਫਿਰੇ ਜੋ ਬੇਤਾਲੇ ਇਹ ਵੀ ਬੇਤਾਲੇ ਨੇ ਆ ਗੁਰਬਾਣੀ ਦੇ ਨਾਮ ਦੱਸਿਆ ਹੋਇਆ ਸੀ ਗੁਰਬਾਣੀ ਵਾਲਾ ਨਾਮ ਸੁਣਿਆ ਨਹੀਂ ਬੇਤਾਲੇ ਹੋਏ ਬੰਦੇ ਨੇ ਜਪਦੇ ਨੇ ਸਾਡੇ ਅਜਬਾ ਜਾਪ ਹੈ ਅਜਬਾ ਜਾਪ ਰਸਨ ਕੀ ਹੁੰਦਾ ਅਜਬਾ ਜਿਹੜਾ ਜਪਿਆ ਨਹੀਂ ਜਾਂਦਾ ਹੁੰਦਾ ਜਾਪ ਹੈ ਪਰ ਅਜਬਾ ਜਾਪ ਹੈ ਖਾਣਾ ਕੁਝ ਪੀਣਾ ਕੁਝ ਅਬਰਦ ਪੀਣਾ ਅਪਿਓ ਪੀਓ ਪਰ ਮੂੰਹ ਨਾਲ ਨਹੀਂ ਪੀਤਾ ਜਾਂਦਾ ਉਹ ਪੀੜ ਅਪਿਓ ਦਾ ਮਤਲਬ ਨਹੀਂ ਪੀਤਾ ਜਾਂਦਾ ਮੂੰਹ ਨਾਲ ਉਹ ਪੀੜ ਅਪਿਓ ਪੀਓ ਤਾਂ ਗਿਆ ਜਬਾ ਜਾਪ ਅਪਿਓ ਪੀਓ ਪੀਣਾ ਵੀ ਹੈਗਾ ਅਰ ਮੂੰਹ ਨਾਲ ਪੀਣਾ ਵੀ ਹੈ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਕਹਿ ਨਾਨਕ ਜਿਹੜੀ ਗੁਰਬਾਣੀ ਵੀ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੱਛੇ ਦੇਖਾ ਵਾਹਿਗੁਰੂ ਅੰਦਰ ਉੱਧਰ ਲੈ ਜੋ ਜੀ ਬਾਹਰ ਵੀ ਇਹ ਬੇਟਾ ਲੈ ਕੇ ਹਜਮ ਕਰਨਾ ਓਏ ਕੰਨਾ ਨਹੀਂ ਖਾ ਹੁੰਦੀ ਆ ਗੁਰਬਾਣੀ ਵੀ ਬਿਨਾਂ ਸਰਬਣੀ ਖੀਰ ਪਿਆਇਆ ਉਹ ਤੁਰਕੀ ਬਾਣੀ ਦਾ ਬਿਨਾ ਸਰਬਣਾ ਖੰਨਾ ਤੇ ਬਿਨਾ ਹੀ ਖੀਰ ਪਿਉਣਾ ਅੰਦਰੋਂ ਹੀ ਉਹਦਾ ਅੰਦਰੋਂ ਹੀ ਪੈਦਾ ਹੋਣਾ ਇਹ ਕਾਰਨ ਸੁਣਨਾ ਹੈ ਨਾਮ ਇਹ ਕੰਨਾਂ ਨਾਲ ਸੁਣਨਾ ਇਹ ਕੰਨਾਂ ਨਾਲ ਪੀਣ ਪੀਣ ਵਾਲੀ ਚੀਜ਼ ਆ ਕੰਨਾਂ ਨਾਲ ਖਾਣ ਵਾਲੀ ਆ ਕੰਨਾਂ ਨਾਲ ਜਾਂਦੀ ਹੈ ਹਿਰਦੇ 'ਚ ਇਹ ਵੇਦੇ 'ਚ ਜਾਣ ਵਾਲੀ ਚੀਜ਼ ਨਹੀਂ ਹਿਰਦੇ ਜਾਣ ਜਿਹੜਾ ਬੈਠਾ ਹੀ ਨਾ ਖਾਣੀ ਉਹਦਾ ਹਿਰਦੇ 'ਚ ਭੇਜ ਤੁਸੀਂ ਵੇਦੇ 'ਚ ਨੂੰ ਇਹਨਾਂ ਨੂੰ ਇੰਨਾ ਗਿਆਨ ਨਹੀਂ ਹੈ ਮੇਤੇ ਤੇਰੇ ਹਿਰਦੇ ਦਾ ਉਹ ਸੰਤ ਬਣੇ ਬੈਠੇ ਨੇ ਜਿਨ੍ਹਾਂ ਨੂੰ ਮੇਤੇ ਤੇਰੇ ਹਿਰਦੇ ਦਾ ਗਿਆਨ ਨਹੀਂ ਹੈ ਵੇਦਾ ਕਿੱਥੇ ਹੁੰਦਾ ਹਿਰਦਾ ਕਿੱਥੇ ਹੁੰਦਾ ਪੂਰਾ ਖਾਤੇ ਪੀਤੀ ਚੀਜ਼ ਕਿੱਥੇ ਜਾਂਦੀ ਹੈ ਕੰਨਾਂ ਨਾਲ ਸਾਡਾ ਪੀਤਾ ਹੈ ਕੰਨਾਂ ਨਾਲ ਵੀ ਕੋਈ ਚੀਜ਼ ਬਾਣੀ ਕੰਨਾਂ ਨਾਲੇ ਪੀਤੀ ਜਾਂਦੀ ਹੈ ਕਾਸ਼ੀ ਤਾਂ ਤੋਂ ਰੁਪ ਜਾ ਤੋਂ ਕਾਸ਼ੀ ਜਾਏ ਜਿਹੜੀ ਧੁਨ ਕਿੱਥੇ ਜਾਣੀ ਹੈ ਧੁਨ ਕੰਨਾਂ ਨਹੀਂ ਹੋ ਜਾਣੀ ਹੈ ਜਾਣੀ ਕਿੱਥੇ ਹੈ ਉਹ ਤਾਂ ਧੋਣਾ ਹੈ ਮੂੰਹ ਤੇ ਜਾਣੀ ਹੈ ਮੂੰਹ ਤੋਂ ਤਾਂ ਬਾਹਰ ਨਿਕਲਦਾ ਹੁੰਦਾ ਨਾਮ ਅੰਦਰ ਨੂੰ ਜਾਂਦਾ ਹੁੰਦਾ ਮੂੰਹ ਦੀ ਆਊਟਲੈਟ ਹੈ ਮੂੰਹ ਤੇ ਜਾਣ ਦਿੱਤਾ ਜਾਂਦਾ ਲਿਆ ਨਹੀਂ ਜਾਂਦਾ ਲਿਆ ਕੰਨਾਂ ਤੇ ਜਾਂਦਾ ਗਿਆਨ ਦਿੱਤਾ ਮੂੰਹ ਤੇ ਜਾਂਦਾ ਗਿਆਨ ਦਿੱਤਾ ਜਾਂਦਾ ਮੂੰਹ ਤੇ ਲਿਆ ਜਾਂਦਾ ਕੰਨਾਂ ਤੇ ਲਿਆ ਹੀ ਪੀਣਾ ਨਾ ਇਹਨਾਂ ਇੰਨਾ ਗਿਆਨ ਨਹੀਂ ਹੈ ਉਹ ਬਣੇ ਫਿਰਦੇ ਨੇ ਮਹਾਪੁਰਖ ਬੜਾ ਫਿਰਦਾ ਨਾ ਬ੍ਰਹਮ ਗਿਆਨੀ ਲੱਗ ਜੂਗਾ ਪਤਾ ਹੁਣ ਉਹਨੇ ਰਾਣੇ ਵੀ ਇੱਟਾ ਮਾਰ ਲੱਗ ਜਾਣਗੇ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜਿਹੜਾ ਸੱਚ ਤਾਂ ਨਾ ਕੂੜੇ ਲਾਗੇ ਉਹਨਾਂ ਜਨਮ ਜੂਏ ਹਾਰ ਲਿਆ ਇਹ ਸਵਾਲ ਹਰ ਕੋਈ ਪੁੱਛੂ ਇਹਨਾਂ ਤੇ ਜਿਨ੍ਹਾਂ ਦੀ ਬਦਨਾਮੀ ਕਰਦੇ ਨੇ ਸ਼ਰਾਬ ਪੀਣ ਵਾਲਿਆਂ ਦੀ ਜੇ ਉਹ ਸਿੱਖ ਬਣ ਉਹਨਾਂ ਨੇ ਸਿੱਖ ਬਣ ਜਾਣਾ ਹੁਣ ਛੇਤੀ ਉਹ ਇਹਨਾਂ ਤੇ ਉਹ ਪੁੱਛਣਗੇ ਜਿਹਨਾਂ ਦੀ ਇਹਨਾਂ ਬਦਨਾਮੀ ਕੀਤੀ ਹੁਣ ਦੇ ਸੰਤਾਂ ਨੇ ਉਹ ਇਹਨਾਂ ਦੇ ਗੱਲ ਪੈਣਗੇ ਸਟੇਜ ਤੇ ਖੜੇ ਆਂਦੇ ਵੀ ਹੁਣ ਤੁਸੀਂ ਦੱਸੋ ਇਹਦਾ ਦਾਰੂ ਪੀਂਦੇ ਛੱਡਤੀ ਤੁਸੀਂ ਦੱਸੋ ਕੀ ਛੱਡਿਆ ਤੁਸੀਂ ਦਰਮਾ ਛੱਡਤੀ ਬਾੜਾ ਛੱਡਤੀ ਕਿਉਂ ਫਿਰਦੇ ਸੀ ਫਿਰ ਦੇਣ ਜਵਾਬ ਫਿਰ ਪਤਾ ਲੱਗ ਜੂ ਇਹਨਾਂ ਨੂੰ ਇਹਨਾਂ ਦੀ ਔਕਾਤ ਆ ਜੂਗੀ ਔਕਾਤ ਕੀ ਹੈ ਜੇ ਖੁੱਡ ਚੋਂ ਬਾਹਰ ਨਿਕਲੇ ਰਹਿ ਦਿਓ ਖੁੱਡ ਜੇ ਬੜੇ ਰਿਆ ਕਰਦੇ ਉੱਲੂ ਰਾਤ ਨੂੰ ਬਾਹਰ ਆ ਜਾਂਦਾ ਉੱਲੂ ਤਾਂ ਕੋਈ ਦੇਖਦਾ ਨਹੀਂ